ਚੋਪਈ ਇਛਾਵਤੀ ਨਗਰ ਇਕ ਸੁਨਾ ਜਿਛ ਸੈਣ ਰਾਜਾ ਬਹੁ ਗੁਨਾ ਇਸ਼ਟਮਤੀ ਤਾਕੇ ਕਰ ਨਾਰੀ ਇਸ਼ਟ ਦੇਵ ਕਾ ਰਹਾ ਦੁਲਾਰੀ ਅਜੈ ਸੈਣ ਖਤਰੇਟਾ ਤਾਹਾਂ ਆਵਤ ਪਇਓ ਤਾਮ ਤ੍ਰਿਏ ਜਹਾਂ ਰਾਣੀ ਤਾਕੋ ਰੂਪ ਨਿਹਾਰਾ ਗਿਰੀ ਧਰਨ ਜਨ ਲਗਿਓ ਕਟਾਰਾ ਉੜਦਾ ਬੇਗ ਨਪੁੰਸਕ ਬਨੇ ਪਠੈ ਦੇ ਰਾਣੀ ਤਾਹ ਘਨੇ ਗਹਿ ਕਰਤਾ ਹੈ ਲੈ ਗਏ ਤਾਹਾਂ ਤਰਨੀ ਪੰਥ ਵਿਲੋਕਤ ਜਹਾਂ ਕਾਮ ਭੋਗ ਤਾਸੋ ਰਾਣੀ ਕਰ ਪੌਢੇ ਦੋ ਜਾਏ ਪਲਘਾ ਪਰ ਤਬ ਲਗ ਆਏ ਨਿਰਮਤ ਤਹ ਗਏ ਸੋ ਤੂੰ ਬਿਲੋਕ ਦਵੈ ਪਰ ਭਰਾਏ ਤੇ ਜਗੀ ਦੁਖਾਤਰ ਡਾਰ ਦਿਓ ਦੁਪੱਟਾ ਪਾਤੀ ਮੁਖ ਪਰ ਜਬ ਲੋ ਕਰਤ ਦੂਰ ਨਿਰਪ ਭਇਓ ਤਬ ਲੋ ਜਾਰ ਭਾਜ ਕਰ ਗਇਓ ਦੁਪੱਟਾ ਦੂਰ ਕਰਾ ਨਿਰਪ ਜਬੈ ਪਖ ਲਿਓ ਰਾਣੀ ਕਹ ਤਬੈ ਕਹਾਂ ਗਇਓ ਬਹੁ ਜੋ ਮੈਂ ਨਿਹਾਰਾ ਬਿਨ ਨਾ ਕਹੇ ਭ੍ਰਮ ਮਿਟੈ ਹਮਾਰਾ ਪ੍ਰਥਮੈ ਜਾਨ ਮਾਫ ਮੁਰ ਜੈ ਬਹਰੋ ਬਾਦ ਸਾਜ ਸੁਣ ਲੀਜੈ ਵਜਨ ਦੇਹੋ ਮੇਰੇ ਜੋ ਹਾਥਾ ਬਹੁਰ ਲਿਓ ਬਿਨਤੀ ਸੁਨ ਨਾਥਾ ਪੈਂਗੇ ਨੇਤਰ ਤੋਰ ਵਿਦ ਕਰੇ ਇਕ ਤੈ ਜਾਤ ਦੋਏ ਲਖ ਪਰੇ ਤੁਮ ਕਾ ਕਛੂ ਝਾਮਰੋ ਆਇਓ ਮੋਇ ਕੋ ਦੇਖ ਲਖ ਕਰ ਦਵੈ ਪਾਇਓ ਨਿਪ ਸੁਨ ਬਚਨ ਚੱਕਰ ਦਵੈ ਰਾਹਾ ਤ੍ਰਿਸੋ ਬਹੁਰ ਬਚਨ ਨੈ ਕਹਾ ਮੁਖ ਮੂੰਦੇ ਘਰ ਕੋ ਫਿਰ ਆਇਓ ਕਰਮ ਰੇਖ ਕਹਾ ਦੋਸ ਲਗਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 301 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸੋਰਠ ਸੈਣ ਏਕ ਪੂਪਾਲਾ ਤੇਜਵਾਨ ਬਲਵਾਨ ਛਤਾਲਾ ਸੋਰਠ ਦੇ ਤਾਕੈ ਘਰ ਰਾਣੀ ਸੁੰਦਰ ਸਗਲ ਭਵਨ ਮਹਿ ਜਾਨੀ ਛਤਰੀ ਸੈਣ ਸੈਨਤਾ ਛਾਪ ਨਿਜੈ ਛਤਰ ਦੇ ਇਕ ਸੁਤਾ ਕੇ ਜੈ ਭੂਤ ਭਵਾਨ ਭਵਿਖਿਆ ਮਝਾਰੀ ਭਈ ਨਾ ਹੈ ਹਵੈ ਹੈ ਨਾ ਕੁਮਾਰੀ ਜਬ ਤਰਨ ਚੰਚਲਾ ਪਈ ਲੜਕਾ ਪਾਨ ਕੀ ਸੁਧ ਬੁੱਧ ਗਈ ਛਤਿਆ ਕੁਚਨ ਤਵੈ ਉਠਿਆ ਮਦਨ ਭਰਤਿਆ ਪਰਤ ਪਰਾਏ ਅਭਰਨ ਸੈਨ ਕੁਾਰ ਤਿਨ ਲਾਹਾ ਤੇਜਵਾਨ ਕਛ ਜਾਤ ਨਾ ਕਹਾ ਲਾਗੀ ਲਗਨ ਛੂਟ ਨਾ ਗਈ ਸੁਖ ਨਲਨੀ ਕੀ ਸੀ ਗਤ ਪਈ ਤਾਸੋ ਲਗੀ ਲਗਨ ਬਹੁ ਪਾਤਾ ਕਿਹ ਵਿਦ ਬਰਨ ਸੁਨਾਉ ਬਾਤਾ ਨਿਤ ਪ੍ਰਤ ਤਾ ਕਹ ਬੋਲ ਪਠਾਵੈ ਕਾਂ ਭੋਗ ਰੁਚਿ ਮਾਨ ਕਮਾਵੈ ਤਾਕੇ ਲੈ ਨਾਥ ਕਾ ਹਮਾਰਾ ਤਨ ਮੈਂ ਰਾਣ ਭੇਸ ਕੋ ਧਾਰਾ ਜਬ ਗ੍ਰਹਿ ਆਪਣੇ ਜਾਰ ਬੁਲਾਇਓ ਸਭ ਪ੍ਰਸੰਗ ਕਹਿਤਾ ਹੈ ਸੁਨਾਇਓ ਸੁਨ ਕੈ ਜਾਰ ਬਚਨ ਅਸ ਡਰਾ ਧ੍ਰਿਗ ਧ੍ਰਿਗ ਬਚ ਤੇਹ ਤ੍ਰਿਆ ਉਚਰਾ ਜਿਨ ਆਪਨੋ ਪਤ ਆਪ ਸੰਘਰਿਓ ਮੋਇ ਕਸ ਚਾਹਤ ਭਲਾਈ ਕਰਿਓ ਪਤ ਮਾਰਿਓ ਜਾ ਕੇ ਹਿਤ ਗਇਓ ਸੋ ਵੀ ਅੰਤ ਨ ਤਾਕੋ ਭਇਓ ਐਸੋ ਮਿੱਤਰ ਕਛੂ ਨਹਿ ਕਰਿਓ ਇਹ ਰਾਖੇ ਤੇ ਭਲੋ ਸੰਘਰਿਓ ਕਰ ਮਹਿ ਕਾੜ ਭਗਉਤੀ ਲਈ ਤੂੰ ਹਾਤਾ ਕੋ ਸਿਰ ਦਈ ਹਾਏ ਹਾਏ ਜਿਮ ਭੂ ਪੁਕਾਰੈ ਤਿਉ ਤਿਉ ਨਾਰ ਕਿਰਪਾਨਨ ਮਾਰੈ ਦੁਐ ਦਿਨ ਭੈ ਨ ਪਤ ਕੇ ਮਰੈ ਐਸੀ ਲੱਗੇ ਅਬੈ ਏ ਕਰੈ ਤ੍ਰਿਗ ਜੀਵੋ ਪੀ ਬਿਨ ਜਗ ਮਾਹੀ ਜਾ ਚੋਰ ਜੇ ਹਾਥ ਚਲਾਹੀ ਮਰਿਓ ਨਿਰਖ ਤੇ ਸਭ ਨੂੰ ਚਾਰਾ ਭਲਾ ਕਰਾ ਤੈ ਜਾਰ ਸੰਘਾਰਾ ਚਾਦਰ ਕੀ ਲੱਜਾ ਤੈ ਰਾਖੀ ਤਨ ਤਨ ਪੁੱਤਰੀ ਤੂੰ ਪਾਖੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 302 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਅਭਰਨ ਸਿੰਘ ਸੁਨਾਇਕ ਨੇ ਪਵਰ ਲਜਤ ਹੋਤ ਜਿਹ ਨਿਰਖ ਤਿਵਾ ਕਰ ਅਭਰਨ ਦੇ ਸਦਨ ਮਹਿ ਨਾਰੀ ਮਾਥਿਆ ਭਰਨ ਜਨ ਸਕਲ ਨਿਕਾਰੀ ਰਾਣੀ ਹੁਤੀ ਮਿੱਤਰ ਸੇਤੀ ਰਾਤੇ ਭੋਗਤ ਹੁਤੀ ਤਉਨ ਕਹ ਨਿਤ ਪ੍ਰਤ ਇਕ ਦਿਨ ਭੇਦ ਰਾਵ ਲਖ ਪਾਇਓ ਤ੍ਰੀਕੇ ਧਾਮ ਬਿਰੁਖਨ ਆਇਓ ਤਾਹ ਤੇ ਲਿਓ ਪਕਰ ਇਕ ਜਾਰਾ ਤਉਨੈ ਠੌਰ ਮਾਰ ਕਰ ਡਾਰਾ ਇਸਤਰੀ ਜਾਣ ਨਾ ਇਸਤਰੀ ਮਾਰੀ ਚਿਤ ਆਪਣੇ ਤੇ ਦਈ ਵਿਸਾਰੀ ਬੀਤਤ ਬਰਖ ਅਦਕ ਜਬ ਪੈ ਰਾਣੀ ਬਹੁ ਉਪਚਾਰ ਬਨੈ ਰਾਜਾ ਤਾਕੇ ਧਾਮ ਨਾ ਆਇਓ ਤਬ ਇਕ ਔਰ ਪੁਚਾਰ ਬਨਾਇਓ ਰਾਣੀ ਭੇਸ ਸੰਿਆਸਨ ਕੋ ਥਰ ਜਾਤ ਭਈ ਤਜ ਤਾਮ ਨਿਕਰ ਕਰ ਖੇਲਤ ਨਿਰਵਤਾ ਖੇਟ ਜਵ ਆਇਓ ਏ ਘਰ ਲਖ ਤਰੰਗ ਤਵਾਇਓ ਜੋ ਜਨ ਕਿਤਕ ਨਗਰ ਤੇ ਗਇਓ ਪਹੁੰਚਦ ਜਹਾ ਨਾ ਮਨੋ ਛੇਕ ਪਇਓ ਉਤਰਿਓ ਬਿਕਲ ਬਾਗ ਮੈਂ ਜਾਈ ਰਾਣੀ ਇਕਲ ਪਹੁੰਚੀ ਆਈ ਸੰਿਆਸਨ ਕੋ ਭੇਸ ਬਨਾਏ ਸੀ ਜਟਨ ਕੋ ਝੂਠ ਛਕਾਏ ਜੋ ਨਰਤਾ ਕੋ ਰੂਪ ਨਿਹਾਰੈ ਹੋਰ ਜਰੈ ਨਹਿ ਸੰਕ ਵਿਚਾਰੈ ਉਤਰਤ ਬਾਗ ਤਹੀ ਤ੍ਰਿਯ ਭਈ ਓਹ ਰਾਜਾ ਤਨ ਭੇਟਣ ਹੋਈ ਨਿਰਖਤ ਰੂਪ ਉਰਜ ਨਿਰਭਰਯੋ ਨਰੀ ਨਾਗਨੀ ਕੋ ਇਹ ਕਹਿਓ ਕਮਲ ਰੂਪ ਰਾਣੀ ਤੁਮ ਹੋ ਜੂ ਕਿਦੋ ਅਪਛਰਾ ਸਾਚ ਕਹੋ ਜੂ ਕਹਿ ਤੁਮ ਹੋ ਰਾਤੀ ਪਤ ਕੀ ਨਾਰੀ ਕਹਿ ਨਿਸਪਤ ਕੀ ਆਹੋ ਕੁਮਾਰੀ ਪਾਂਤ ਪਾਂਤ ਤਨ ਚਰਚਾ ਕਰੀ ਬੇਦ ਵਿਆਕਰਨ ਕੋ ਕੁਚਰੀ ਜਿਉ ਤਿਉ ਚਿਤ ਤਾ ਕੋ ਹਰਿ ਨੀਨਾ ਬਿਨਾ ਕਾਇ ਕਾਇਲ ਪਤ ਕੀਨਾ ਮਗਰ ਭਇਓ ਚਿਤ ਭੀਤਰ ਭੂਪਾ ਨਿਰਖਨਾਰ ਕੋ ਰੂਪ ਅਨੂਪਾ ਏਕ ਵਾਰ ਕਹ ਜਾਓ ਇਹ ਪਾਉ ਜਨਮ ਅਨੇਕ ਲੱਗੇ ਬਲ ਜਾਉ ਨਿਰਭਉ ਨਾਰ ਕਹ ਅਦਕਿ ਜਾਇਓ ਤੇ ਅਨਕ ਸੇਤੀ ਉਰਝਾਇਓ ਭਜੋ ਯਾਹ ਮਨ ਮਾਹਿ ਵਿਚਾਰਿਓ ਇਹ ਬਿਦਤਾ ਸੋ ਵਚਨ ਉਚਾਰਿਓ ਹਮ ਤੁਮ ਆਉ ਰਮੈ ਮਿਲ ਦੋ ਔਰ ਨ ਲਖਤ ਹਮੈ ਹਾਂ ਕੋ ਕਿਉ ਤਰਨਾ ਪਨ ਬ੍ਰਿਥਾ ਗਵਾਵਤ ਰਾਣੀ ਹੋਇ ਕਿਨ ਸੇ ਸੁਹਾਵਤ ਅਸ ਤਨ ਸੁੰਦਰ ਧੂਰ ਨ ਲਾਵੋ ਜੋ ਬਨ ਜਾਲ ਨ ਬ੍ਰਿਥਾ ਗਵਾਵਹੁ ਬਿਰਧਾਪਨੋ ਆਏ ਜਬ ਜੈ ਹੈ ਇਹ ਜਵਾਨੀ ਕਹ ਤਬ ਪਛਤਾਏ ਹੈ ਇਹ ਜੋਬਨ ਕੋ ਕਹਾ ਗੁਮਾਨਾ ਜੋ ਕਾਹੂ ਪਰਥਿਰ ਨ ਰਹਾਨਾ ਆਉ ਕਰੈ ਦੋ ਭੋਗ ਬਿਲਾਸਾ ਕਹਾ ਕਰਤ ਜਾ ਕੋ ਪਰਵਾਸਾੜਿਲ ਤਨ ਜੋਬਨ ਕੋ ਕਹਾ ਗੁਮਾਨ ਨਾ ਕੀਜੀਐ ਸੁਖ ਹਮ ਕੋ ਦੈ ਤਰਨ ਆਪ ਸੁਖ ਲੀਜੀਐ ਬਿਰਧਾਪਨ ਐ ਹੈ ਤਰਨਾ ਪਰ ਜਾਏ ਹੈ ਹੋ ਤਬ ਇਹ ਸਮੈ ਸੰਭਾਰ ਅਧਿਕ ਪਛਤਾਏ ਹੈ ਚਉਬਈ ਪ੍ਰਥਮ ਕਹੀ ਮੇਰੀ ਜੋ ਕਰੈ ਤੇ ਪਾਛੈ ਮੋਹਿ ਸਾਥ ਬਿਹਰੈ ਬਚਨ ਦੀਜਿਆ ਮੇਰੋ ਹਾਥਾ ਤੋ ਮੈਂ ਮਾਨੋ ਬਚ ਤੋ ਨਾਥਾ ਅੜਿਲ ਪ੍ਰਥਮ ਤ੍ਰਿਆ ਕੋ ਦੋਖ ਛਿਮਾਪਨ ਕੀਜੀਐ ਤਿਹ ਪਾਛੇ ਮੋਰਾ ਮਨ ਰਿਪ ਬਰ ਲੀਜੀਐ ਦੋਖ ਛਿਮਾਪਨ ਕੀਨ ਬਚਨ ਤ੍ਰੀ ਕੋ ਤਵੈ ਹੋ ਸੁਨੇ ਸਨ ਆਸਨ ਬੈਨ ਸ਼ਰਮਣ ਭੀਤਰ ਜਵੈ ਚਉਬਈ ਏਕ ਦਿਵਸ ਸਤਰੀ ਕੇ ਗ੍ਰਹਿ ਆਵੈ ਦੁਤੀਆ ਦਿਵਸ ਤਾ ਕੇ ਘਰ ਜਾਵੈ ਰਾਣੀ ਭੇ ਸੰਿਆਸਨ ਤਰੈ ਕਾਮ ਭੋਗ ਰਾਜਾ ਤਨ ਕਰੈ ਤੇ ਨਿਰਭ ਦੁਤੀਏ ਨਾਰ ਕਰ ਜਾਣੈ ਭੇਦ ਭੇਦ ਨਾ ਮੂੜ ਪਛਾਨੈ ਇਸਤਰੀ ਚਰਿਤ੍ਰ ਨਹੀਂ ਲਖ ਪਾਵੈ ਨਿਤ ਪ੍ਰਤ ਆਪਣੋ ਮੂਡ ਮੁੰਡਾਵੈ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 303 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਵਿਧੀ ਸੈਣ ਰਾਜਾ ਇਕ ਸੂਰੋ ਤੇਗ ਦੇਗ ਦੂਹਾਂ ਨੂੰ ਕਰ ਪੂਰੋ ਤੇਜਵਾਨ ਦੁਤਿਵਾਨ ਅਤੁਲ ਬਲ ਆਰੀ ਅਨੇਕ ਜੀਤੇ ਜਿਨ ਦਾਲ ਮਲ ਵਿਧਿਆ ਮਤੀ ਦੁਹਿਤਾ ਇਕ ਤਾਕੇ ਨਰੀ ਨਾਗਨੀ ਸਮ ਨਹਿ ਜਾ ਕੇ ਅਪਰਮਾਨ ਤੇ ਸੇ ਸੁਹਾਵੈ ਰਵ ਸਸਿ ਰੋਜ ਬਿਲੋਕਨ ਆਵੈ ਤਾ ਕੋ ਲਗਿਓ ਏਕ ਸੰਗ ਨੇਹਾ ਜਿਉ ਸਾਵਨ ਕੋ ਵਰਸਤ ਮੇਹਾ ਚਤੁਰ ਕੁਰ ਤਿਹ ਨਾਮ ਪੁਨੀਜੈ ਕਮਨ ਪੁਰਖ ਪਟ ਤਰ ਤਿਹ ਦਿਜੈ ਵਿਦਿਆ ਦੇਈ ਇੱਕ ਦਿਨ ਰਸ ਕੈ ਬੋਲਿਆ ਪ੍ਰੀਤਮ ਕਹਾ ਕਸ ਕੈ ਕਾਮ ਭੋਗ ਤੇ ਸਾਥ ਕਮਾਇਓ ਤਰਨੀ ਤਰਨ ਅਧਿਕ ਸੁਖ ਪਾਇਓ ਵਿਧੀ ਸੈਣ ਸੋ ਕਿਨੈ ਜਿਤਾਈ ਤੋਰ ਸੁਦਾ ਗ੍ਰਹਿ ਜਾਰ ਬੁਲਾਈ ਕਾਮ ਭੋਗ ਤੇ ਸਾਥ ਕਰਤ ਹੈ ਤੋ ਤੇ ਨਿਰਪ ਨਹਿ ਨੈਕ ਡਰਤ ਹੈ ਤਬ ਨਿਰਪ ਸਾਥ ਤਿਸੀ ਕੋ ਲੈ ਕੈ ਜਾਤ ਭਇਓ ਤਾ ਅਧਿਕ ਰਿਸੈ ਕੈ ਵਿਦਿਆ ਮਤੀ ਜਵੈ ਸੁਨ ਪਾਈ ਮੀਤ ਸਹਿਜੀ ਮੈਂ ਡਰ ਪਾਈ ਖੋਦ ਛਾਦ ਦਵੈ ਛੇ ਸਵਾਰੇ ਜੇ ਆਵਤ ਵੈ ਰਾਹ ਵਿਚਾਰੇ ਤਿਹ ਮਗ ਵੈ ਬਿਸਟਾ ਦੂੰ ਕਰਾ ਦੂਤ ਸਹਿਤ ਨਿਰਪਕੇ ਸਿਰ ਪਰਾ ਅੰਧ ਗਏ ਹੋਇ ਸੂਜ ਨਾ ਆਇਓ ਤਿਸੀ ਪੈਂਟ ਗ੍ਰਹਿ ਜਾਰ ਪਠਾਇਓ ਰਾਜਾ ਭੇਦ ਅਭੇਦ ਨਾ ਲਾਹਾ ਦੁਇਤਾ ਕਾਮ ਕਹਿ ਗਈ ਕਹਾ ਬਿਸਟਾ ਰਹੀ ਦੂੰ ਕੇ ਲੱਗ ਕੈ ਸੁਗਰ ਗਇਓ ਤਿਹ ਕੇ ਸਿਰ ਹੱਗ ਕੈ ਕਰੀਕ ਲਗੀ ਧੋ ਤੇ ਬਦਨਨ ਬਹੁਰ ਗਏ ਦੁਹ ਤਾਕੈ ਸਦਨਨ ਤਹਾਂ ਜਾਏ ਜੋ ਨਿਰਬਤ ਨਿਹਰਾ ਜਾਰ ਵਾਰ ਕਛ ਦਿਸ਼ਟ ਨ ਪਰਾ ਤਬ ਨਿਰਭ ਉਲਟ ਤਿਸੀ ਕੋ ਮਰਿਓ ਬਿਸ਼ਟਾ ਪ੍ਰਥਮ ਜਾਹੇ ਸਿਰ ਪਰਿਓ ਏ ਛਲ ਸੋ ਤ੍ਰੀਏ ਪੀਹੈ ਉਬਾਰਿਓ ਤਿਨ ਕੇ ਮੁਖ ਬਿਸ਼ਟਾ ਕੋ ਡਾਰਿਓ ਭਲਾ ਬੁਰਾ ਭੂਤ ਨ ਵਿਚਾਰਾ ਭੇਦ ਦਾਇ ਕਹਿ ਪਕਰ ਪਛਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 304 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਤ੍ਰਿਪੁਰਾ ਸ਼ਹਿਰ ਬਸਤ ਹੈ ਜਹਾਂ ਤ੍ਰਿਪੁਰਪਾਲ ਰਾਜਾ ਥੋ ਤਹਾਂ ਤ੍ਰਿਪੁਰਮਤੀ ਤਾਕੀ ਬਰਨਾਰੀ ਕਨਕ ਅਵਟ ਸਾਚੇ ਜਨ ਢਾਰੀ ਮਤੀ ਦੂਸਰ ਤੇ ਸਭ ਤਨ ਜਨ ਤੇ ਹੁਤਾ ਆਂਖ ਮੈਂ ਸੌ ਕਨ ਤਾਸੋ ਤਾਹਿ ਸਿਪਰਦਾ ਚਿਤ ਭੀਤਰ ਮੁਖਤੇ ਨਹਿ ਕਹੈ ਤ੍ਰਿਪੁਰਾ ਮਤੀ ਏਕ ਦੇ ਜੀ ਉਪਰ ਅਟਕੀ ਰਹਿ ਅਦਕੀ ਚਿਤ ਕਰ ਰਹਿਣ ਦਿਵਸ ਗ੍ਰਹਿ ਤਾਹੇ ਬੁਲਾਵੇ ਕਾਮ ਕੇਲ ਰੁਚਮਾਨ ਮਚਾਵੇ ਏਕ ਨਾਰ ਤਿਨ ਬੋਲ ਪਠਾਈ ਅਤਕ ਦਰਬ ਦਇਐਸ ਤੇ ਖਾਈ ਜਬ ਹੀ ਜਾਏ ਪ੍ਰਵਾ ਸਭ ਸੋਈ ਊਈ ਸ਼ਬਦ ਉਠਿਓ ਤਬ ਰੋਈ ਯੋ ਕਹਿ ਜਾਏ ਨਿਰਪਤ ਤਨ ਸੋਈ ਆਧੀ ਰਾਤ ਅੰਧੇਰੀ ਹੋਈ ਅਤਕ ਦੁਖਤ ਵੈ ਨਾਰ ਪੁਕਾਰੀ ਨਿਰਪ ਕੇ ਪਰੀ ਕਾਣ ਧੁਨ ਪਾਰੀ ਰਾਣੀ ਲਈ ਸੰਗ ਆਪਣੇ ਕਰ ਹਾਥ ਵਿਖੈ ਆਪਣੇ ਅਸ ਕੋ ਧਰ ਦੋ ਚਲ ਤੀਰ ਤਮਨ ਕੇ ਗਏ ਵਿਦ ਸੋ ਪੂਛਤ ਤੇ ਭੈ ਦੋਹਰਾ ਕੋ ਹੈਰੀ ਤੂੰ ਰੋਤ ਕਿਉ ਕਹਾਂ ਲਗਿਓ ਦੁਖ ਤੋਏ ਮਾਰਤ ਹੋ ਨੈ ਠੋਰ ਤੋਏ ਸਾਜ ਬਤਾਵੋ ਮੋਹੇ ਚੋਬੇ ਮੋਹੇ ਅਰਬਲਾ ਨਿਰਭਤ ਕੀ ਜਾਣੋ ਭੂਪਤ ਭੋਰ ਕਾਲ ਪਹਿਚਾਨੋ ਤਾਤੇ ਮੈਂ ਰੋਤ ਦੁਖਿਆਰੀ ਸਵੈ ਵਿਚਰਵੈ ਨਿਸਪਤੀ ਪਿਆਰੀ ਕਿਹ ਵਿਦ ਬਚੈ ਨਿਰਭਤ ਕੇ ਪ੍ਰਾਨਾ ਅਪਰਾਧ ਕੀਜੀਐ ਸੋਈ ਵਿਧਾਨਾ ਤਹਾ ਤਰੀ ਕਹਿਓ ਕਿਰਿਆ ਇਕ ਕਰੈ ਤਬ ਮਰਬੇ ਤੇ ਨਿਰਭਤ ਉਪਰੈ ਤ੍ਰਿਪੁਰ ਮਤੀ ਦਿਜ ਪਰ ਕਹ ਦੇਹੂ ਡੋਰੀ ਨਿਜ ਕਾਂਧੇ ਕਰ ਲੇਹੂ ਦਰਬ ਸਹਿ ਤੇ ਗ੍ਰਹਿ ਪੁਚਾਵੈ ਤਬ ਨਿਰਭ ਨਿਗਟ ਕਾਲ ਨਹਿ ਆਵੈ ਫੂਲ ਦੇ ਜੋ ਦੁਤੀਏ ਤ੍ਰਿਯ ਘਰ ਮੈਂ ਤੇ ਦੇਵੈ ਚੰਡਾਰੈ ਕਰਮੈ ਤ੍ਰਿਪੁਰਮਤੀ ਕਾ ਗ੍ਰਹ ਨ ਬੁਲਾਵੈ ਤਾ ਕੋ ਫੇਰ ਨ ਬਦਨ ਦਿਖਾਵੈ ਦੋਹਰਾ ਪ੍ਰਾਤ ਆਏ ਆਪਣੇ ਸਦਨ ਵਹਿ ਕਿਰਪਾ ਨਿਰਭਕੀਨ ਇਕ ਰਾਣੀ ਦਿਜ ਬਰਦਈ ਦੁਤੀਏ ਚੰਡਾ ਰਹਿ ਦੀਨ ਭੇਦ ਭੇਦ ਤ੍ਰਿਆਨ ਕੇ ਮੂੜ ਨ ਸਕਿਓ ਵਿਚਾਰ ਦਈ ਦੋ ਤ੍ਰਿਪੁਨ ਕਰ ਜੀ ਕੋ ਤਰਾਸ ਨਿਵਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 305 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ